ਖਰੀਦਾ ਰਾਤ ਕਥੂਰੀ ਬੰਡੀਐ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਣ ਕੋ ਆਓ ਕਤੂਰੀ ਬੰਡੀਐ ਮੈਨੂੰ ਕਿਵੇਂ ਮਿਲ ਗਿਆ ਕਹਿੰਦੇ ਰਾਤ ਕਥੂਰੀ ਬੰਡੀਐ ਇਹ ਤੈਨੂੰ ਸ਼ਬਦ ਗੁਰੂ ਕਿਵੇਂ ਮਿਲ ਗਿਆ ਵੀ ਤੈਨੂੰ ਸੋਚੀ ਕਿਵੇਂ ਆ ਗਈ ਇਹਦੇ ਵਿੱਚ ਕਹਿੰਦਾ ਰਾਤ ਨੂੰ ਵੱਡੀ ਦੀ ਆ ਜੋ ਅਜੋ ਰਾਤ ਹੈ ਪੌ ਫਟੀ ਆ ਸੂਰਜ ਨਿਕਲਿਆ ਇਹ ਰਾਤ ਨੂੰ ਕਥੂਰੀ ਬੰਡੀ ਜਾਂਦੀ ਹੈ ਰਾਤ ਕਥੂਰੀ ਵੰਡੇ ਸੁੱਤੇ ਮਿਲੇ ਨਾ ਪਾਓ ਜਿਹੜੇ ਸੁੱਤੇ ਨੇ ਨਾ ਕਹਿੰਦਾ ਨੇ ਬੁਰੇ ਦਾ ਭਲਾ ਨਹੀਂ ਕਰਨਾ ਉਹਨਾਂ ਨੂੰ ਨੇ ਉਹਨਾਂ ਅੰਦਰ ਭੁੱਖੇ ਨਹੀਂ ਹੈ ਦੀ ਸੁੱਤੇ ਮਿਲੇ ਨਾ ਪਾਓ ਸੁੱਤੇ ਮਿਲੇ ਨਾ ਨਾ ਪਾਓ ਨਾ ਇੱਥੇ ਜਿਹੜਾ ਦੇਲੀ ਦੀਪਕ ਹੈ ਨਾ ਸ਼ਬਦ ਦੇਲੀ ਦੀਪਕ ਹੈ ਸੁੱਤੇ ਮਿਲੇ ਨਾ ਕਿਉਂ ਨਾ ਮਿਲੇ ਉਹਨਾਂ ਅੰਦਰ ਭੁੱਖ ਨਹੀਂ ਹੈ ਦੋਏ ਪਾਸੇ ਨੈਗੇਟਿਵ ਲੱਗਣਾ ਹੈ ਸੋਤਿਆ ਮਿਲੇ ਨਾ ਨਾ ਪਾ ਨਾ ਪਾਓ ਉਹਨਾਂ ਅੰਦਰ ਭੁੱਖੇ ਨਹੀਂ ਉਹਨਾਂ ਲੋੜੇ ਨਹੀਂ ਇਸ ਕਰਕੇ ਨਹੀਂ ਮਿਲਦੀ ਹਾਂ ਜਿਨ੍ਹਾਂ ਨੈਣ ਨਿਦਰਾਵਲੇ ਤਿਨਾ ਮਿਲਣ ਕੋ ਆਓ ਜਿਹੜਾ ਅੜੀਕ ਚ ਹੈ ਬਈ ਭਾਈ ਪ੍ਰਸ਼ਾਦ ਬਣਦਾ ਆਪਾਂ ਲੈ ਕੇ ਸੌਣਾ ਨੀਂਦ ਨੂੰ ਰੋਕ ਕੇ ਰੱਖਦੇ ਨੇ ਨਿਦਰਾਵਲੇ ਨੀਂਦ ਤਾਂ ਅੱਖਾਂ 'ਚ ਲੜਕਦੀ ਹੈ ਪਰ ਸੌਂਦੇ ਨਹੀਂ ਤਿਨਾ ਮਿਲਣ ਕੋ ਆਓ ਉਹਨਾਂ ਨੂੰ ਹੱਕ ਮਾਰ ਕੇ ਵੀ ਦੇ ਦਿੰਦੇ ਨੇ ਉਹ ਬੈਠੇ ਨੇ ਇੰਤਜ਼ਾਰ ਚ ਜਿਹੜੇ ਬੈਠੇ ਨੇ ਉਹ ਕਹਿੰਦਾ ਲੈ ਬਈ ਆ ਜਾ ਲੈ ਹੱਥ ਕਰ ਕਹਿੰਦਾ ਨਹੀਂ ਜੇ ਕੋਈ ਬੈਠਾ ਹੋਵੇ ਗੁਰਦੁਆਰੇ ਆਪਣੇ ਧਿਆਨ ਲਾਈ ਬਤਾਉਣ ਵਾਲਾ ਦੇਗਾ ਜਾਂ ਉਹ ਕਹਿੰਦਾ ਉਹ ਆਵਾਜ਼ ਮਾਰ ਕੇ ਦਿੰਦਾ ਉਹਨੂੰ ਜਿਨ੍ਹਾਂ ਨੈਣ ਦੇ ਨੈਣ ਰਾਵਲੇ ਤਿਨਾ ਮਿਲਣ ਕੋ ਆਓ ਤਿਨਾ ਮਿਲਣ ਕੋ ਉਹਨਾਂ ਨੂੰ ਆਵਾਜ਼ ਮਾਰ ਕੇ ਦੇ ਦਿੰਦੇ ਕੋ ਆਓ ਬੁਲਾ ਕੇ ਰੀਤਾ ਮੈਂ ਜਾਣਿਆ ਇਹ ਪੂਰੀ ਬਣੀ ਬੁਲਾਏ ਉਹਨਾਂ ਨੂੰ ਬੁਲਾਉਂਦੇ ਨੇ ਉਹਨਾਂ ਨੂੰ ਸੁਣਦੀ ਹੈ ਗੱਲ ਜੇ ਬੋਲਦਾ ਤਾਂ ਸੁਣਦੀ ਆ ਤੇ ਸੁਣਦੀ ਆ ਪ੍ਰਸ਼ਾਦ ਮਿਲਦਾ ਹਾਂ